ਇਕ ਓੰਕਾਰ ਸਤਿਗੁਰ ਪ੍ਰਸਾਦਿ ਅਥ ਰੁਦਰ ਅਵਤਾਰ ਕਥਨੰ ਤੋਮਰ ਛੰਦ ਅਬ ਕਹੋ ਤੌਣ ਸੁਧਾਰ ਜੇ ਤਰੇ ਰੁਦਰ ਅਵਤਾਰ ਅਤ ਜੋਗ ਸਾਧਨ ਕੀਨ ਤਵ ਗਰਭ ਕੇ ਰਸ ਪੀਨ ਸਰਿਆ ਜਾਣ ਨਾ ਔਰ ਸਭ ਦੇਸ ਮੋਹ ਸਭ ਠੌਰ ਤਬ ਕੋ ਕਾਇਮ ਕਾਲ ਭਾਗ ਬੈਣ ਉਤਾਰ ਜੇ ਗਰਭ ਲੋਕ ਕਰੰਤ ਤੇ ਜਾਨ ਕੂਪ ਪਰੰਤ ਮੁਰ ਨਾਮ ਗਰਭ ਪ੍ਰਹਾਰ ਸੁਣ ਲੇ ਹੋ ਰੁਦਰ ਵਿਚਾਰ ਕੀਏ ਗਰਵ ਕੋ ਮੁਖਚਾਰ ਕਚਿਤ ਮੋ ਅਵਿਚਾਰ ਜਬ ਧਰੇ ਤਿਨ ਤਨ ਸਾਥ ਤਬ ਬਨੀਤਾ ਤਾ ਕੀ ਬਾਤ ਤਿਮ ਜਨਮ ਧਰਤਾ ਜਾਏ ਚਿਤ ਦੇਸ ਨੂੰ ਮਨ ਰਾਏ ਨਹੀਂ ਐ ਸੋਏ ਉਧਾਰ ਸੁਣ ਲਿਓ ਰੁਦਰ ਵਿਚਾਰ ਸੁਣ ਸ਼ਰਮ ਦੇ ਸਿਵੈਨ ਹਟ ਛਾੜ ਸੁੰਦਰ ਨੈਣ ਤੇ ਜਾਣ ਗਰਵ ਪ੍ਰਹਾਰ ਛੇਤ ਲੀਨ ਆਨ ਵਤਾਰ ਪਾਦਰੀ ਚੰਦ ਜਿਮ ਕਥੇ ਸਰਬ ਰਾਜਾਂ ਰਾਜ ਤਿਮ ਕਹਿ ਰਖਣ ਸਭ ਹੀ ਸਮਾਜ ਜਿਹ ਜੇ ਪ੍ਰਕਾਰ ਤੇ ਕਰਮ ਕੀਨ ਜਿਹ ਭਾਂ ਦੇਵ ਦਿਜ ਬਰਨ ਲੀਨ ਜੇ ਜੇ ਚਰਿੱਤਰ ਕੀਨੇ ਪ੍ਰਕਾਸ਼ ਤੇ ਤੇ ਚਰਿੱਤਰ ਭਾਖੋ ਸੁਵਾਸ ਰਿਖ ਪੁੱਤਰ ਏਸ ਪੈ ਰੁਦਰ ਦੇਵ ਮੋਨੀ ਮਹਾਨ ਮਾਨੀ ਅਭੇਵ ਪੁਨ ਭੈ ਅਤਰ ਰਿਖ ਮੁਨਿ ਮਹਾਨ ਦਾ ਚਾਰ ਚਾਰ ਵਿਦਿਆ ਨਿਧਾਨ ਲਿੰਨੇ ਸੁਜੋਗ ਤਜ ਰਾਜਾਨ ਸੇਵਿਆ ਰੁਦਰ ਸੰਪਤ ਨਿਧਾਨਮ ਕਿੰਨੇ ਸੋ ਜੋਗ ਬਹੁ ਦਿਨ ਪ੍ਰਮਾਨ ਰੀਜੋ ਰੁਦਰਤਾ ਪਰ ਨਿਦਾਨ ਬਰ ਮਾਂਗ ਪੁੱਤਰ ਜੋ ਰਚੈ ਤੋਹੇ ਬਰਦਾਨ ਤਾਉਨ ਮੈਂ ਦਿਓ ਤੋਹੇ ਕਰ ਜੋਰ ਅਤਰਤਾ ਪਇਓ ਠਾੜ ਉਠ ਭਾਗ ਆਨ ਅਨੁਰਾਗ ਬਾੜ ਗਦ ਗਦ ਸੋ ਬੈਣ ਭਉ ਕੰਤ ਨੈਣ ਰੋ ਮਾਨ ਹਰ ਕੁਚਰੇ ਸੋ ਬੈਣ ਜੋ ਦੇਤ ਰੁਦਰ ਬਰ ਰੀਜ ਮੋਹੇ ਗ੍ਰਹਿ ਹੋਏ ਪੁੱਤਰ ਸੰਤੁਲ ਤੋਹੇ ਕਹਿ ਕਹਿ ਤਥਾ ਸੁਭੈ ਅੰਤਰ ਧਿਆਨ ਗ੍ਰਹਿ ਗਇਓ ਅਤਰ ਮਨ ਮਨ ਮਹਾਨ ਗ੍ਰਹਿ ਬਰੀ ਨਾਰਾਣ ਸੁਆ ਨਾਰ ਜਨ ਪਠਿਓ ਤਤ ਨੇ ਸਿਵ ਨਿਕਾਰ ਬ੍ਰਹਮਾ ਹੋ ਵਿਸ਼ਨ ਦੇ ਤੇਜ ਕਾਢ ਆਏ ਸੋ ਮਦ ਅਨਸੂਆ ਛਾੜ ਭਈ ਕਰ ਜੋਗ ਬਹੁ ਦਿਨ ਪ੍ਰਮਾਨ ਅਨਸੂਆ ਨਾਮ ਗੁਣ ਗਣ ਮਹਾਨ ਅਤ ਤੇਜਵੰਦ ਸੋਭਾ ਸੁਰੰਗ ਜਨ ਤਰਾ ਰੂਪ ਤੂ ਸਰਿਆ ਨੰਗ ਸੋਭਾ ਅਪਾਰ ਸੁੰਦਰ ਜਨੰਤ ਸੁਹਾਗ ਭਾਗ ਬਉ ਬਿਜਲ ਸੰਤ ਜੇ ਨਿਰਖ ਰੂਪ ਸੋ ਰਹਿ ਲੁਵਾਏ ਆਭਾ ਅਪਾਰ ਬਰਨੀ ਨਾ ਜਾਏ ਨਿਸਨਾ ਦੇਖ ਆਨੰਦ ਰਸਾਨ ਜਲ ਜਾਏ ਨੈਣ ਲਹਿ ਸਮਾਨ ਤਮ ਨਿਰਖ ਕੇਸ ਕੀ ਨੀਚ ਡੀਠ ਛਪ ਰਹਾ ਜਾਨ ਗਿਰਹਿਮ ਪੀਠ ਕੰਠੈ ਕਪੋਤ ਲਾ ਕੋਕੀਨ ਨਾਸਾ ਨਿਹਾਰ ਮਨ ਕੀਰ ਲੀਨ ਰੁਮਾਵਲ ਹੀਰ ਜਮਨਾ ਰਿਸਾਨ ਲੱਜਾ ਮਰੰਤ ਸਾਗਰ ਡੁਬਾਨ ਬਾਉ ਬਿਲੋਕ ਲਾਜੈ ਮਰਨਾਲ ਖਿਸਿਆਨ ਹੰਸ ਬਿਲੋਕ ਚਾਲ ਜੰਘਾ ਬਿਲੋਕ ਕਦਲੀਲ ਜਾਨ ਨਿਸਰਾ ਟਾਪ ਘਟ ਰੂਮਾਨ ਇਹ ਭਾਂ ਤਾਸ ਵਰਨੋ ਸਿੰਗਾਰ ਕੋ ਸਕੈ ਕਬ ਮਹਿਮਾ ਉਚਾਰ ਐਸੀ ਸਰੂਪ ਅਵਲੋਕ ਅਤਰ ਜਨ ਲੀਨ ਰੂਪ ਕੋ ਛੀਨ ਛਤਰ ਕੀਨੀ ਪ੍ਰਤਾਗਿ ਤੇ ਸਮੈ ਨਾਰ ਵਿਆਹ ਹੈ ਨਾ ਭੂ ਭੋਗੈ ਪਤਾਰ ਮੈਂ ਬਰੋਤਾਸ ਰੁਚ ਮਾਨ ਚਿਤ ਜੋ ਸਹਿ ਕਸ਼ਟ ਐ ਸੋ ਪਵਿੱਤ ਰਿਖ ਮਾਨ ਬਹਿਣ ਤਾ ਬਰਿਓ ਜਾਹੇ ਜਨ ਲੀਨ ਲੂਟ ਸੀ ਗਾਰ ਤਾਹੇ ਲੈ ਗਇਓ ਤਾਮ ਨਾਰ ਤਾਉਨ ਫਿਰ ਦਤ ਦੇ ਮੁਨਿ ਅਤਰੀ ਜਾਉਨ ਅਥ ਰੁਦਰ ਅਵਤਾਰ ਦਤ ਕਥਨ ਬਹੁ ਬਰਖ ਬੀਤ ਕਿਨੋ ਵਿਵਾਹੇ ਇਕ ਭਇਓ ਆਨ ਔਰੈ ਉਛਾਏ ਤੇ ਗਏ ਤਾਮ ਬ੍ਰਹਮਾਦ ਯਾਦ ਕਿੰਨੀ ਸੋ ਸੇਵ ਤ੍ਰਿਯਨ ਪ੍ਰਸਾਦਿ ਬਹੁ ਤੂਬ ਦੀ ਪਰ ਅਰਗ ਗਾਨ ਪਾਦਰ ਗਿਆ ਕਿੰਨੇ ਸੁਜਾਨ ਅਬ ਲੋਕ ਭਗਤ ਤੇ ਚਤੁਰਵਾਕ ਇੰਦਰਾ ਵਿਸ਼ਨ ਬੈਠੇ ਪਿਨਾਕ ਅਬ ਲੋਕ ਭਗਤ ਦੇ ਪ੍ਰਸੰਨ ਜੋ ਤਿਉ ਮਦ ਲੋਕਾਂ ਧਨ ਕਿੰਨੋ ਸੋ ਐਸ ਬ੍ਰਹਮਾ ਉਚਾਰ ਤੈ ਪੁੱਤਰਵੰਤ ਹੂ ਜੋ ਕੁਮਾਰੀ ਤੂੰ ਮਰਛੰਦ ਕੀ ਐਸ ਬ੍ਰਹਮ ਉਚਾਰ ਤੈ ਪੁੱਤਰ ਪਾਵਸ ਬਾਰ ਤਵ ਨਾਰੇ ਸੁਨ ਬੈਨ ਬਹੁ ਆਸ ਉਡਾਰਤ ਨੈਨ ਤਬ ਬਾਲ ਬਿਕਲ ਸਰੀਰ ਜਲ ਸਰਬਤ ਨੈਨ ਅਧੀਰ ਰੋਮਾਂਚ ਗਦ ਗਦ ਬੈਨ ਦਿਨ ਤੇ ਭਈ ਜਨ ਰੈਨ ਰੋਮਾਂਚ ਬਿਕਲ ਸਰੀਰ ਤਨ ਕੋਪ ਮਾਨ ਅਧੀਰ ਹਰਕੰਤ ਤੁਸ਼ਟ ਨੈਨ ਬਿਨ ਬੁੱਧ ਬੋਲਤ ਬੈਨ ਮੋਹਣ ਛੰਦ ਸੁਨ ਐਸ ਬੈਣ ਮ੍ਰਿਗੇਸ ਨੈਨ ਯਤ ਰੂਪ ਧਾਮ ਸੁੰਦਰ ਸੋਭਾਮ ਚਲ ਚਾਲ ਚਿਤ ਪਰਮੰਗ ਪਰਵਿਤ ਅਤ ਕੋਪਵੰਤ ਮੰਤਰੀ ਬੇਅੰਤ ਉਪਟੰਤ ਕੇਸ ਮਨ ਤ੍ਰੀ ਸੁਦੇਸ ਅਤ ਕੋ ਸੁੰਦਰ ਸੋ ਰੰਗ ਤੋਰ ਅੰਤ ਹਾਰ ਉਪਟੰਤ ਬਾਰ ਡਾਰ ਅੰਤ ਧੂਰ ਰੋਖ ਅੰਤ ਪੂਰ ਤੋਮਰ ਛੰਦ ਲਖ ਕੋ ਭੀ ਮੁਨਿ ਨਾਰ ਉਠ ਭਾਜ ਬ੍ਰਹਮ ਉਦਾਰ ਸਿਵ ਸੰਗ ਲੈ ਰਿਕ ਸਰਬ ਭੈ ਮਾਨ ਵੈ ਤਜ ਗਰਭ ਤਬ ਕੋ ਕੈ ਮੁਨਿ ਨਾਰ ਸਿਰ ਕੇਸ ਜਟਾ ਉਪਾਰ ਕਰ ਸੋ ਜਵੈ ਕਰ ਮਾਰ ਤਬ ਲੀਨ ਦਾਤ ਅਵਤਾਰ ਕਰ ਬਾਮ ਮਾਤਰ ਸਮਾਨ ਕਰ ਦਛਨ ਅੰਤਰ ਪ੍ਰਮਾਨ ਕੀ ਅਪਾਨ ਭੋਗ ਵਿਚਾਰ ਤਾ ਭੈ ਦਤ ਕੁਮਾਰ ਅਨਭੂਤ ਉਤਮ ਗਾਤ ਚਰੰਤ ਸਿਮਰਤ ਸਾਤ ਮੁਖ ਬੇਦ ਚਾਰਣ ਉਪਜੋ ਸੋ ਦਤ ਮਹੰਤ ਸ਼ਿਵ ਸਿਮਰ ਪੂਰਬਲ ਸਰਾਪ ਬਪ ਦਤ ਕੇ ਧਰ ਆਪ ਉਪਜੋ ਸੁਵਾ ਧਾਮ ਅਵਤਾਰ ਪ੍ਰਥਮ ਸੋ ਧਾਮ ਪਾਧਰੀ ਚੰਦ ਉਪਜਿਓ ਸੋ ਤਤ ਮੋਹਨੀ ਮਹਾਨ ਦਾ ਚਾਰ ਚਾਰ ਵਿਦਿਆ ਨਿਧਾਨ ਸਾਸਤ੍ਰਾਗੇ ਸੁਧ ਸੁੰਦਰ ਸਰੂਪ ਅਵਧੂਤ ਰੂਪ ਗਣ ਸਰਭੂਪ ਸੰਨਿਆਸ ਜੋ ਕਿੰਨੋ ਪ੍ਰਕਾਸ਼ ਪਾਵਨ ਪਵਿੱਤਰ ਸਰਬਤਰ ਦਾਸ ਜਨ ਧਰਿਓ ਆਨ ਬਪ ਸਰਬ ਜੋਗ ਤਜ ਰਾਜ ਸਾਜ ਅਰ ਤਿਆਗ ਭੋਗ ਆਛਿਜ ਰੂਪ ਮਹਿਮਾ ਮਹਾਨ ਦਾ ਚਾਰ ਵੰਸ ਸੋਭਾ ਨਿਧਾਨ ਰਾਵੇ ਅਨਲ ਤੇਜ ਜਲ ਸੇ ਸੁਭਾਵ ਉਪਜਿਆ ਜਗਤ ਸੰਨਿਆਸ ਰਾਵ ਸੰਨਿਆਸ ਰਾਜ ਪੈ ਦਤ ਦੇਵ ਰੁਦਰਾਵਤਾਰ ਸੁੰਦਰ ਅਜੀਵ ਪਾਵਕ ਸਮਾਨ ਪਇਓ ਤੇਜ ਜਾਸ ਬਸਦਾ ਸਮਾਨ ਧੀਰੇ ਸੋਤਾਸ ਪਰਮੰ ਪਵਿੱਤਰ ਭੈ ਦੇਵਦਤ ਆਛਿਜ ਤੇਜ ਅਰ ਬਿਮਲ ਮਾਤਿਮ ਸੋ ਵਰਨ ਦੇਖ ਲਾਜ ਅੰਤੰਗ ਸੋ ਬੰਦ ਸੀਸ ਗੰਗਾ ਤਰੰਗ ਆ ਜਾਨ ਬਾਹੋ ਅਲਿਪਤ ਰੂਪ ਆ ਦਗ ਜੋਗ ਸੁੰਦਰ ਸਰੂਪ ਵਿਭੂਤ ਅੰਗ ਉਜਲ ਸੁਭਾਸ ਸੰਨਿਆਸ ਜੋ ਕਿੰਨੋ ਪ੍ਰਕਾਸ਼ ਅਵਲੋਕ ਅੰਗ ਮਹਿਮਾ ਅਪਾਰ ਸੰਨਿਆਸ ਰਾਜ ਉਪਜਾ ਉਦਾਰ ਅਨਭੂਤ ਗਾਤ ਆਭਾ ਅਨੰਤ ਮੋਨੀ ਮਹਾਨ ਸੋਭਾ ਸੰਤ ਆਭਾ ਅਪਾਰ ਮਹਿਮਾ ਅਨੰਤ ਸੰਨਿਆਸ ਰਾਜ ਕਿੰਨੋ ਬਿਅੰਤ ਕਾਂਪਿਆ ਕਪਟ ਤੇ ਉਦੇ ਹੋਤ ਤਤ ਛੇਨ ਅਕਪਟ ਕਿੰਨੋ ਅਦੋਤ ਮਹਿਮਾ ਅਛੇ ਜਨ ਭੂਤ ਗਾਤ ਅਵਲੋਕ ਪੁੱਤਰ ਚੱਕ ਰਹੀ ਮਾਤ ਦੇਸਨ ਵਿਦੇਸ਼ ਚੱਕ ਰਹੀ ਸਰਬ ਸੁਣ ਸਰਬ ਰਿਖਨ ਤਜ ਦੀਨ ਗਰਬ ਸਰਵਤਰ ਪਿਆਲ ਸਰਵਤਰ ਆਕਾਸ ਚਲ ਚਾਲ ਚਿਤ ਸੁੰਦਰ ਸੁਭਾਸ ਕੰਪਾਏ ਮਾਨ ਹਰ ਖੰਤ ਰੋਮ ਆਨੰਦ ਮਾਨ ਸਭ ਭਈ ਭੂਮ ਥਰ ਹਰਤ ਤੁਮ ਆਕਾਸ ਸਰਬ ਜਹ ਤਾਰ ਖੀਨ ਤਜ ਦੀਨ ਗਰਬ ਬਾਜੇ ਬਜੰਤਰ ਆਨੇਕ ਗੈਣ ਦਸ ਦਿਓਸ ਪਾਏ ਦਿਖੀ ਨਰੈਣ ਜਹਾਂ ਤਾ ਬਜੰਤਰ ਬਾਜੇ ਅਨੇਕ ਪ੍ਰਗਟਿਆ ਜਾਨ ਬਪ ਧਰ ਵਿਵੇਕ ਸੋਭਾ ਅਪਾਰ ਬੰਨੀ ਨ ਜਾਏ ਉਪਜਾ ਆਨ ਸੰਨਿਆਸ ਰਾਏ ਜਨਮੰਤ ਲਾਗ ਉਠ ਜੋ ਕਰਮ ਹੱਥ ਕੀਓ ਪਾਪ ਪਰ ਚੁਰਿਓ ਧਰਮ ਰਾਜਾ ਧਿਰਾਜ ਬੜ ਲਾਗ ਚਰਨ ਸੰਨਿਆਸ ਜੋਗ ਉਠ ਲਾਗ ਕਰਨ ਅਤ ਭੋਤੇ ਅਨੂਪ ਲਖ ਦਤ ਰਾਏ ਉਠ ਲਗੇ ਪਾਏ ਨਿਰਭ ਸਰਬ ਆਏ ਅਵਿਲੋਕ ਦਤ ਮਹਿਮਾ ਮਹਾਨ ਦਸ ਚਾਰ ਚਾਰ ਵਿਦਿਆ ਨਿਧਾਨ ਸੋਭੰਦ ਸੀ ਜਤ ਕੀ ਜਟਾਨ ਨਖ ਨੇਮ ਕੇ ਸੋ ਬਢੇ ਮਹਾਨ ਬਿਭ੍ਰਮ ਵਿਭੂਤ ਉਜਲ ਸੋ ਸੋਹ ਦਿਜ ਚਰਜ ਤੁਲ ਮ੍ਰਿਗ ਚਰਮ ਅਰੋਹ ਮੁਖ ਸਿਤ ਵਿਭੂਤ ਲੰਗੋਟ ਬੰਦ ਸੰਿਆਸ ਤਜ ਛੰਦ ਬੰਦ ਆ ਸੁਨਕ ਸੁਨ ਅਨੁਬਿਕਤ ਅੰਗ ਆ ਛਿਜ ਤੇਜ ਮਹਿਮਾ ਸੁਰੰਗ ਇਕਾਸ ਚਿਤ ਤਾਜ ਸਰਵਿਆਸ ਅਨਭੂਤ ਗਾਤ ਨਿਸ਼ਦਿਨ ਉਦਾਸ ਮੂਨ ਚਰਜ ਲੀਨ ਤਾਇ ਸਰਬ ਕਾਮ ਆ ਰਕਤ ਨੇਤਰ ਜਨ ਧਰਮ ਧਾਮ ਅਵਿਕਾਰ ਚੇਤਨ ਡੋਲਿਆੰਗ ਜੁਤ ਧਿਆਨ ਨੇਤਰ ਮਹਿਮਾ ਭੰਗ ਧਾਰੀ ਸੋ ਦਾਸ ਚਿਤ ਸੰਿਆਸ ਦੇਵ ਪਰਮੰ ਪਵਿੱਤ ਅਵਧੂਤ ਗਾਦ ਮਹਿਮਾ ਅਪਾਰ ਸੁਰਤ ਗਿਆਨ ਸਿੰਧ ਵਿਦਿਆ ਉਦਾਰ ਮਨ ਮਨ ਪ੍ਰਵੀਨ ਗੁਣ ਗਨ ਮਹਾਨ ਜਨ ਭਇਓ ਪਰਮ ਗਿਆਨੀ ਮਹਾਨ ਕਬ ਹੂਨਾ ਪਾਪ ਜਿਹ ਛੁਆ ਅੰਗ ਗੁਣ ਗਨ ਸੁਪਨ ਸੁੰਦਰ ਸੁਰੰਗ ਲੰਗੋਟ ਬੰਦ ਅਵ ਗਾਤ ਚੱਕ ਰਹੀ ਚਿੱਤ ਅਵਲੋਕ ਮਾਤ ਸੰਨਿਆਸ ਦੇਵ ਅਨਭੂਤ ਅੰਗ ਲਾ ਜੰਤ ਦੇਖ ਜੇ ਦੂਤੀ ਅਨੰਗ ਮਨ ਦਤ ਦੇਵ ਸੰਨਿਆਸ ਰਾਜ ਜੇ ਸਦੇ ਸਰਬ ਸੰਨਿਆਸ ਸਾਜ ਪਰਮੰ ਪਵਿੱਤਰ ਜਾ ਕੋ ਸਰੀਰ ਕਬਹੁ ਨਾ ਕਾਮ ਕਿੰਨੋ ਅਧੀਰ ਜਟ ਜੋਗ ਜਾ ਸੋ ਬੰਦ ਸੀਸ ਅਸ ਤਰਾ ਰੂਪ ਸੰਨਿਆਸੀਸ ਆਬਾ ਪਾਰ ਕਥ ਸਕੈ ਕੌਣ ਸੁਣ ਰਹਿ ਜਚ ਗੰਧਰਵ ਮੌਨ ਚੱਕ ਰਹਿਓ ਬ੍ਰਹਮ ਆਬਾ ਵਿਚਾਰ ਲਾਜੋ ਅਨੰਗ ਆਭਾ ਨਿਹਾਰ ਅਤ ਗਿਆਨਵੰਤ ਕਰਮਨ ਪ੍ਰਵੀਨ ਅਨਿਆਸ ਗਾਤ ਹਰ ਕੇ ਅਧੀਨ ਛਬ ਦਿਪਤ ਕੋਟ ਸੂਰਜ ਪ੍ਰਮਾਨ ਚੱਕ ਰਹਾ ਚੰਦ ਲਖ ਆਸਮਾਨ ਉਪਜਿਆ ਆਪ ਇੱਕ ਜੋਗ ਰੂਪ ਪੁਨ ਲਗੇ ਜੋਗ ਸਾਧਨ ਅਨੂਪ ਗ੍ਰਹਿ ਪ੍ਰਥਮ ਛਾੜ ਉਠ ਚਲਾ ਦਤ ਪਰਮੰਗ ਪਵਿੱਤਰ ਨਿਰਮਲੀ ਮਤ ਜਬ ਕੀਨ ਜੋਗ ਬਹੁ ਦਿਨ ਪ੍ਰਮਾਨ ਤਬ ਕਾਲ ਦੇਵ ਰੀਜੇ ਨਿਧਾਨ ਇਮ ਭਈ ਬਿਉ ਬਾਣੀ ਬਨਾਏ ਤੂੰ ਸੁਣੋ ਬੈਣ ਸੰਨਿਆਸ ਰਾਏ